ਮੈਂ ਤੂੰ ਹੋ ਗਈ ਮੈਂ ਤੇਰੇ ਪਿੱਛੇ ਪਿੱਛੇ ਭੱਜਦੀ ਹਾਂ ਮੈਂ ਤੇਰੇ ਪਿੱਛੇ ਪਿੱਛੇ ਭੱਜਦੀ ਹਾਂ ਤੈਨੂੰ ਪਾ ਲੈਣ ਦੀ ਇੱਛਾ ਨਾਲ ਤੜਪਦੀ ਹਾਂ ਤੈਨੂੰ ਪਾ ਲੈਣ ਦੀ ਇੱਛਾ ਨਾਲ ਤੜਪਦੀ ਹਾਂ ਪਰ ਤੂੰ ਹਾਂ ਤੂੰ ਇਸ ਲੁਕਮ ਮਿੱਟੀ ਦੀ ਖੇਡ ਵਿੱਚ ਇਸ ਲੁਕਣ ਮਿੱਟੀ ਦੀ ਖੇਡ ਵਿੱਚ ਪਤਾ ਹੀ ਨਹੀਂ ਕਿੱਥੇ ਛੁਪਿਆ ਬੈਠਾ ਹੈ ਪਤਾ ਨਹੀਂ ਕਿੱਥੇ ਛੁਪਿਆ ਬੈਠਾ ਹੈ ਅੜਿਆ ਇੰਜ ਨਾ ਪਰਮਾ ਅੜਿਆ ਇੰਜ ਨਾ ਪਰਮਾ ਇੰਜ ਨਾ ਤਰਸਾ ਇੰਜ ਨਾ ਤਰਸਾ ਮਿਲਣ ਦਾ ਕੋਈ ਸਾਧਨ ਤਾਂ ਬਣਾ ਮਿਲਣ ਦਾ ਕੋਈ ਸਾਧਨ ਤਾਂ ਬਣਾ ਇੱਕ ਝਲਕ ਹੀ ਦਿਖਾ ਇੱਕ ਝਲਕ ਹੀ ਦਿਖਾ ਮੇਰੇ ਦਿਲ ਦੀ ਅੱਗ ਬੁਝਾ ਮੇਰੇ ਸੀਨੇ ਵਿੱਚ ਠੰਡ ਪਾ ਮੇਰੇ ਦਿਲ ਦੀ ਅੱਗ ਬੁਝਾ ਮੇਰੇ ਸੀਨੇ ਵਿੱਚ ਠੰਡ ਪਾ ਕੀ ਕੀ ਯਤਨ ਨਹੀਂ ਕੀਤੇ ਮੈਂ ਕੀ ਕੀ ਯਤਨ ਨਹੀਂ ਕੀਤੇ ਕਿੰਜ ਕਿੰਜ ਨਹੀਂ ਮਿਹਨਤ ਕੀਤੀ ਕਿੰਜ ਕਿੰਜ ਨਹੀਂ ਮਿਹਨਤ ਕੀਤੀ ਸਾਧਨਾ ਕੀਤੀ ਸਾਧਨਾ ਕੀਤੀ ਆਰਾਧਨਾ ਕੀਤੀ ਨੀਂਦ ਗੁਆਚੀ ਚੈਨ ਗੁਆਚਾ ਨੀਂਦ ਗੁਆਚੀ ਚੈਨ ਗੁਆਚਾ ਘਰ ਬਾਰ ਵੀ ਤਿਆਗ ਦਿੱਤਾ ਘਰ ਬਾਰ ਵੀ ਤਿਆਗ ਦਿੱਤਾ ਦੱਸ ਹੁਣ ਮੈਂ ਕੀ ਕਰਾਂ ਦੱਸ ਹੁਣ ਮੈਂ ਕੀ ਕਰਾਂ ਹੁਣ ਤਾਂ ਹੰਬ ਗਈ ਆ ਥੱਕ ਗਈ ਹਾਂ ਹੁਣ ਤਾਂ ਹੰਬ ਗਈ ਹਾਂ ਥੱਕ ਗਈ ਹਾਂ ਹੁਣ ਮੈਂ ਨਹੀਂ ਰਹਾਂਗੀ ਹੁਣ ਮੈਂ ਨਹੀਂ ਰਹਾਂਗੀ ਮੈਂ ਮੈਂ ਓਹੋ ਜਪਦਾ ਤੂੰ ਮੇਰੀ ਅਰਜ਼ ਸੁਣ ਹੀ ਲਈ ਜਾਪਦਾ ਤੂੰ ਮੇਰੀ ਅੱਜ ਸੁਣ ਹੀ ਲਈ ਜਦੋਂ ਮੈਂ ਹੀ ਮਨਫੀ ਹੋ ਗਈ ਮੈਂ ਤੂੰ ਹੋ ਗਈ ਜਦੋਂ ਮੈਂ ਹੀ ਮਨਫੀ ਹੋ ਗਈ ਮੈਂ ਤੂੰ ਹੋ ਗਈ ਤੂੰ ਹੀ ਤਾਂ ਹੁਣ ਰਹਿ ਗਿਓ ਤੂੰ ਹੀ ਤਾਂ ਹੁਣ ਰਹਿ ਗਿਆ ਤੂੰ ਹੀ ਤਾਂ ਬਸ ਰਹਿ ਗਿਆ